ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਸੇਵਕ ਕੀ ਮਨਸਾ ਪੂਰੀ ਭਈ ਸੇਵਕ ਦੀ ਮਨਸਾ ਕੀ ਪੂਰੀ ਹੋਈ ਜੋ ਗੁਰਬਾਣੀ ਚ ਮੱਤ ਦਿੱਤੀ ਹੋਈ ਆ ਨਾ ਗੁਰੂ ਨੇ ਉਹ ਮਿਲ ਗਈ ਵਿੱਚੋਂ ਜਦ ਵਿਚਾਰੀ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਆ ਨਿਰਮਲ ਮਤ ਤਾਂ ਹੋ ਜੇ ਇਹਨੂੰ ਵਿਚਾਰੂ ਜਦ ਪੂਰੇ ਜ਼ੋਰ ਨਾਲ ਪੂਰੀ ਸ਼ਕਤੀ ਨਾਲ ਵਿਚਾਰਿਆ ਬੁੱਧੀ ਨੇ ਪੂਰੀ ਤਾਕਤ ਲਾ ਕੇ ਔਰ ਪਰਮੇਸ਼ਰ ਨੂੰ ਕਿਹਾ ਵੀ ਤੂੰ ਵੀ ਕਿਰਪਾ ਕਰ ਜਿੰਨੀ ਮੇਰੇ ਤਾਕਤ ਹੈ ਮੈਨੂੰ ਨਾ ਜਿਹਨੇ ਤੇਰੇ ਬਾਕੀ ਤੂੰ ਕਰ ਕਿਰਪਾ ਫੇਰ ਨਰਮਨਵਤ ਲਈ ਤਾਂ ਰਾਸ ਨਿਕਲਿਆ ਵਿੱਚੋਂ ਪ੍ਰਾਪਤ ਹੋਇਆ ਫਿਰ ਕਿ ਉਹ ਵਿੱਚੋਂ ਕੱਢਿਆ ਸੰਤੋ ਮੱਖਣ ਖਾਇਆ ਜੋਰ ਨਾਲ ਪੂਰੇ ਨਾਲ ਲੜਕਿਆ ਇਹਨੂੰ ਬਾਣੀ ਨੂੰ ਬੁਲੋਇਆ ਫਿਰ ਤਤ ਨਿਕਲਿਆ ਵਿੱਚੋਂ ਜਨ ਕੋ ਉਹ ਤਤ ਹੀ ਨਿਰਮਲ ਮਤ ਸੀ ਗੁਰਬਾਣੀ ਦਾ ਤਤ ਗਿਆਨ ਹੈ ਜੋ ਉਹੀ ਨਿਰਮਲ ਮਤ ਹੈ ਜਨ ਕੋ ਪ੍ਰਭੂ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਵਾ ਜਨ ਕੋ ਪ੍ਰਭ ਹੋਇਓ ਦਿਆਲ ਐਸਾ ਦਿਆਲ ਹੋਇਆ ਮੱਖਣ ਆਈ ਗਿਆ ਫਿਰ ਜਿਹੜਾ ਰੋਜ਼ ਰੜਕਦਾ ਸੀ ਰੋਜ਼ ਮੱਖਣਾ ਜਾਂਦਾ ਸੀ ਪਤਾ ਲੱਗ ਗਿਆ ਵੀ ਐ ਦਾ ਪਰ ਰੜਕਣ ਦਾ ਬੰਦ ਦੱਸਦਾ ਉਹਨੇ ਵੀ ਐਦਾਂ ਰੜਕੇ ਬਣਾ ਦੀ ਮੱਖਣ ਹੋਣਾ ਹਲਕਾ ਹਲਕਾ ਰੜਕੇ ਤੇ ਨਹੀਂ ਮੱਖਣ ਹੋਣਾ ਜੇ 2 ਮਿੰਟ ਜੇ ਇੱਕ ਵਾਰ ਖਿੱਚੋਗੇ ਅੱਧਾ ਮਿੰਟ ਖਿੱਚਣ ਨੂੰ ਲਾਓਗੇ ਅੱਧਾ ਮਿੰਟ ਦੂਏ ਪਾਸੇ ਨੂੰ ਖਿੱਚਣ ਨੂੰ ਲਾਓਗੇ ਐ ਮਧਾਣੀ ਹੌਲੀ ਹੌਲੀ ਚੱਲੂ ਮੱਖਣਾ ਆਉਣਾ ਹੀ ਨਹੀਂ ਸਾਰੀ ਜ਼ਿੰਦਗੀ ਉਹ ਕਰੀ ਜਾਓ ਲੱਸੀ ਤਾਂ ਬਣ ਜਾਊਗੀ ਮੱਖਣ ਨਹੀਂ ਆਉਣਾ ਫੇਰ ਜਦ ਆ ਗਿਆ ਇੱਕ ਦਿਨ ਮੱਖਣ ਰੜਕ ਕੇ ਆ ਗਿਆ ਫਿਰ ਉਹਨੂੰ ਪਤਾ ਲੱਗ ਗਿਆ ਵੀ ਇੰਨਾ ਜ਼ੋਰ ਲਾਇਆ ਤੇ ਮੱਖਣ ਹੁੰਦਾ ਉਦਾਂ ਹੁੰਦਾ ਹੀ ਨਹੀਂ ਫਿਰ ਰੋਜ਼ ਹੀ ਆਉਣ ਲੱਗ ਗਿਆ ਹਾਂਜੀ ਸੇਵਕ ਕੀਨੋ ਸਦਾ ਨਿਹਾਲ ਆ ਸੇਵਕ ਕੀਨੋ ਸਦਾ ਨਿਹਾਲ ਰੋਜੇ ਮੱਖਣ ਆਉਣ ਲੱਗਿਆ ਨਿਹਾਲ ਆਪੇ ਹੀ ਹੈ ਜਨ ਕੋ ਪ੍ਰਭ ਹੋਇਓ ਦਿਆਲ ਜਨ ਕੋ ਪ੍ਰਭ ਹੋਇਓ ਦਿਆਲ ਵਿਧੀ ਦਸਤੀ ਉਹ ਕਹਿੰਦਾ ਵੀ ਜੇ ਤੂੰ ਇੰਨਾ ਜ਼ੋਰ ਲਾਏਗਾ ਤਾਂ ਤੇਰੇ ਨਾਲ ਮੈਂ ਲੱਗੂਗਾ ਤੇ ਤੂੰ ਹੀ ਬੇਈਮਾਨ ਹੈ ਪੂਰਾ ਆਪਣਾ ਜ਼ੋਰ ਲਾਉਂਦਾ ਮੈਨੂੰ ਕੀ ਲੋੜ ਹੈ ਤੇ ਤੂੰ ਆਪਣੀ ਬੁੱਧੀ ਦਾ ਪੂਰਾ ਇਸਤੇਮਾਲ ਕਰਦਾ ਹੀ ਨਹੀਂ ਤੇ ਮੈਨੂੰ ਕੀ ਲੋੜ ਪਈ ਹੈ ਜਿੰਨਾ ਚਿਰ ਤੇਰੀ ਬੁੱਧੀ ਪੂਰੀ ਨਹੀਂ ਲੱਗਦੀ ਉਹਨਾਂ ਚਿਰ ਕੁਝ ਨਹੀਂ ਮਿਲਣਾ ਮੈਂ ਤਾਂ ਉਹਨਾਂ ਦਾ ਸਹਾਰਾ ਲਾਉਂਗਾ ਬਾਅਦ ਦੇ ਵਿੱਚ ਉੱਤੋਂ ਜੇ ਤੇਰੀ ਬੁੱਧੀ ਵੱਜਦੀ ਹੈ ਮੈਂ ਸਹਾਰਾ ਲਾਉਣਾ ਹੀ ਨਹੀਂ ਉਹਨਾਂ ਚਿਰ ਤੇ ਆਪਣੀ ਸਾਈਡ ਤੇ ਰੱਖੀ ਆ ਮੈਂ ਹੱਥੇ ਨਹੀਂ ਲਾਉਣਾ ਨਾਲ ਆ ਕੇ ਪੂਰਾ ਜੋ ਲਾ ਫਿਰ ਮੈਂ ਸਾਰਾ ਲਾਉਂਗਾ ਨਹੀਂ ਨਹੀਂ ਆਉਂਦਾ ਸੇਵਕ ਕੀ ਕਿਨੋ ਸਦਾ ਨਿਹਾਲ ਸਾਂ ਸੇਵ ਕਿਨੋ ਸਦਾ ਨਿਹਾਲ ਬੰਦਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਬੰਦਨ ਕਾਟ ਮੁਕਤ ਜਨ ਪਿਆ ਹੁਣ ਜਿਹੜਾ ਜਨ ਸੀ ਜਿਹਨੇ ਰੜਕ ਲਿਆ ਖਾ ਲਿਆ ਮੱਖਣ ਉਹ ਛੱਡ ਗਿਆ ਹੁਣ ਸਾਰਾ ਬੰਧਨ ਕੱਟੇ ਗਏ ਮੱਖਣ ਮੱਖਣ ਰਹਿ ਗਿਆ ਲੱਸੀ ਵੀ ਨਹੀਂ ਉਹ ਲੱਸੀ ਨਾਲ ਵੀ ਨਹੀਂ ਉਹਦਾ ਪ੍ਰੇਮ ਰਿਹਾ ਹੁਣ ਪਹਿਲਾਂ ਸਾਰੀ ਜਾਤੀ ਨਾਲੇ ਪ੍ਰੇਮ ਸੀ ਹੁਣ ਮੱਖਣ ਦਾ ਮਤਲਬ ਰਹਿ ਗਿਆ ਲੱਸੀ ਨਾਲ ਵੀ ਨਹੀਂ ਰਿਹਾ ਲੱਸੀ ਵਾਲੇ ਬੰਦਨ ਵੀ ਕੱਟੇ ਗਏ ਬੰਦਨ ਕਾਟ ਮੁਕਤ ਜਨ ਪਿਆ ਮੁਕਤ ਜਨ ਪਿਆ ਜਨਮ ਮਰਨ ਕਿਉਂਕਿ ਲੱਸੀ ਵੀ ਬੰਦਨ ਹੈ ਨਾ ਲੱਸੀ ਬੰਦਨ ਸੀ ਲੱਸੀ ਕੱਢਤੀ ਵਿੱਚੋਂ ਬਾਹਰ ਕੀਤੀ ਗੁਰਬਾਣੀ 'ਚ ਲੱਸੀ ਹੈ ਛਾਛ ਪੀਏ ਸੰਸਾਰ ਜਿੰਨਾ ਚਿਰ ਜੋ ਲੱਸੀ ਦੀ ਬਾਹਰ ਕੱਢ ਦੇ ਇਹ ਬੰਦਾਂ ਚ ਬੋਲਦੀ ਹੈ ਗੁਰਬਾਣੀ ਵੀ ਜੇ ਸਣੇ ਲੱਸੀ ਪੀ ਜੀਏ ਛਾਛ ਪੀਏ ਸੰਸਾਰ ਹੁਣ ਪੀਂਦੇ ਜੀ ਰੋਜ਼ ਰੋਜ਼ ਗੁਰਬਾਣੀ ਪੜ੍ਹਦੇ ਨੇ ਬੰਦਰ ਕੱਟੇ ਗਏ ਕਿਸੇ ਦੇ ਸਣੇ ਲੱਸੀ ਪੀ ਜਾਂਦੇ ਨੇ ਪਾਸ਼ਾ ਨਹੀਂ ਨਾ ਬਦਲੀ ਤਤ ਜੇ ਚੁਗਣਾ ਤਤ ਚੁਗਣਾ ਤਾਂ ਪਾਸ਼ਾ ਦੂਈ ਲੱਗੂਗੀ ਜੇ ਇਸ ਭਾਸ਼ਾ ਨਾਲ ਅਰਥਾਉਂਗੇ ਫਿਰ ਲੱਸੀ ਬਣ ਜਾਣੀ ਹੈ ਤਤ ਵੀ ਵਿੱਚੇ ਘੁੱਟ ਜਾਣਾ ਫਿਰ ਹੀ ਤਤ ਰਹਿਣਾ ਦਾ ਬਾਹਰ ਆਉਣਾ ਜਨਮ ਮਰਨ ਦੁੱਖ ਭਰਮ ਗਿਆ ਜਨਮ ਮਰਨ ਦੁੱਖ ਭਰਮ ਗਿਆ ਜਨਮ ਮਰਨ ਦਾ ਦੁੱਖ ਕੀ ਸੀ ਭਰਮ ਜਨਮ ਮਰਨ ਦਾ ਦੁੱਖ ਕੀ ਸੀ ਭਰਮ ਉਹ ਦੂਰ ਹੋ ਗਿਆ ਭਰਮ ਗਿਆ ਜਨਮ ਮਰਨ ਦਾ ਦੁੱਖ ਹੈ ਭਰਮ ਸੀ ਜਨਮ ਮਰਨ ਦਾ ਕਾਰਨ ਹੈ ਭਰਮ ਸੀ ਇੱਥੇ ਦੇਖੋ ਕਰਮ ਦੀ ਜਗ੍ਹਾ ਭਰਮ ਆ ਗਿਆ ਜਨਮ ਮਰਨ ਦਾ ਭਰਮ ਗਿਆ ਜੰਮਣ ਮਰਨ ਦਾ ਕਾਰਨ ਭਰਮ ਸੀ ਇੱਛ ਪੂਨੀ ਸ਼ਰਦਾ ਸਭ ਪੂਰੀ ਇੱਛ ਪੂਨੀ ਇੱਛਾ ਪੂਰੀ ਹੋ ਗਈ ਜਿਹੜੀ ਇੱਛਾ ਲੈ ਕੇ ਆਇਆ ਸੀ ਜਨਮ ਦੀ ਸ਼ਰਦਾ ਸਭ ਪੂਰੀ ਸ਼ਰਦਾ ਸਭ ਪੂਰੀ ਉਹਨੇ ਸ਼ਰਦਾ ਰੱਖੀ ਸੀ ਆਸ ਰੱਖੀ ਸੀ ਬਈ ਮੇਰੀ ਸ਼ਰਦਾ ਪੂਰੀ ਕਰੂਗਾ ਉਹ ਵੀ ਪੂਰੀ ਹੋ ਗਈ ਜਿਹਦੇ ਤੇ ਆਸ ਰੱਖੀ ਸੀ ਨਾ ਜਿਵੇਂ ਗੁਰਬਾਣੀ ਆਸ ਰਖਾਉਂਦੀ ਹੈ ਇੱਕ ਆਸ ਰੱਖੋ ਬੁਲ बोहे ਉਹ ਆਸ ਸ਼ਰਦਾ ਹੀ ਸੀ ਚਿੱਤ ਕੀ ਇੱਛਾ ਸ਼ਰਦਾ ਹੀ ਸੀ ਉਹ ਵੀ ਪੂਰੀ ਹੋ ਗਈ ਜਿਹੜੀ ਆਸ ਇੱਕ ਆਸ ਰੱਖੋ ਬੁਲ ਮਾਹੇ ਸੀ ਜਿਹੜੀ ਸ਼ਰਦਾ ਉਹਦਾ ਨਾਮ ਸ਼ਰਦਾ ਸੀ ਮਾਇਆ ਦੀਆਂ ਇੱਛਾਵਾਂ ਜਿਹੜੀਆਂ ਨੇ ਇਹ ਹੋਰ ਸੀਆਂ ਜਿਹੜੀ ਚਿੱਤ ਕੀ ਇੱਛਾ ਨੂੰ ਸ਼ਰਦਾ ਕਹਿੰਦੇ ਚਿੱਤ ਪੂਰਨ ਹੋਏ ਚਿੱਤ ਕੀ ਇੱਛਾ ਸ਼ਰਦਾ ਸਭ ਪੂਰੀ ਹੋ ਸਰੂ ਕਿਹਾ ਹੋਇਆ ਚਿੱਤ ਕੀ ਇੱਛਾ ਸ਼ਰਧਾ ਹੁੰਦੀ ਜਿਹੜੀ ਆਸ ਰੱਖੀ ਸੀ ਸੰਸਾਰੀ ਅੱਛਾ ਤਿਆਗ ਕੇ ਨਾਮ ਦੀ ਇੱਛਾ ਰੱਖੀ ਸੀ ਜਿਹੜਾ ਲੈਣ ਆਇਆ ਸੀ ਉਹ ਤਾਂ ਰੱਖਣੀ ਸੀ ਬਈ ਆਪਣਾ ਕੰਮ ਸੌਰ ਜਵੇ ਹੈ ਜਨਮ 'ਚ ਇਹ ਤਾਂ ਸੀ ਨਾ ਇਸੇ ਜਨਮ 'ਚ ਵੇੜਾ ਹੋ ਜਵੇ ਅੱਗੇ ਨਾਲ ਜਨਮ ਨਾ ਬਣੇ ਇਹ ਇੱਛਾ ਲੈ ਕੇ ਆਇਆ ਸੀ ਦੋ ਇਹ ਸ਼ਰਧਾ ਇਹ ਪੂਰੀ ਹੋ ਗਈ ਰਵ ਰਹਾ ਸਦ ਸੰਗ ਹਜੂਰੀ ਦਲੀਲ ਇਹ ਦਿੱਤੀ ਸੀ ਕਿ ਕੋਈ ਵੀ ਇੱਛਾ ਨਹੀਂ ਰੱਖਣੀ ਮੁਕਤੀ ਦੀ ਇੱਛਾ ਵੀ ਇੱਛਾ ਹੈ ਉਹ ਵੀ ਨਹੀਂ ਰੱਖਣੀ ਉਹ ਕਹਿੰਦੇ ਮੁਕਤੀ ਦੀ ਇੱਛਾ ਤਾਂ ਅਸੀਂ ਵੀ ਨਹੀਂ ਰੱਖਦੇ ਪਰ ਨਾਮ ਦੀ ਇੱਛਾ ਰੱਖਾਂਗੇ ਮੁਕਤੀ ਦੀ ਇੱਛਾ ਦਾ ਰਾਹ ਹੈ ਫਿਰ ਵੀ ਅਜੇ ਤਾਂ ਅਗਲੇ ਟਾਰਗੇਟ ਕਰ ਲਿਆ ਜਦ ਅੱਗੇ ਟਾਰਗੇਟ ਹੈ ਨਾਮ ਤੇ ਚਾਰ ਪਦਾਰਥਾਂ ਦਾ ਜੇ ਦੋ ਵੀ ਦੇ ਦੂ ਤਾਂ ਮੁਕਤੀ ਤਾਂ ਮਿਲੇ ਗਈ ਮੁਕਤੀ ਡਿਮਾਂਡ ਨਹੀਂ ਸਾਡੇ ਹੈ ਅਸੀਂ ਮੁਕਤੀ ਤੋਂ ਅੱਗੇ ਜਨ ਪਦਾਰਥ ਦੀ ਡਿਮਾਂਡ ਹੈ ਸਾਡੀ ਸ਼ਬਦ ਮਰਾ ਬਰਾ ਫੁੱਟ ਜੀਵ ਜੇ ਸ਼ਬਦ ਨਾ ਮਰ ਵੀ ਗਿਆ ਮੁਕਤੀ ਤਾਂ ਜਦੇ ਮਿਲ ਗਈ ਜੇ ਮਰਾ ਫੁੱਟ ਜੀਵ ਨਹੀਂ ਤਾਂ ਇੱਕ ਜਨਮ ਹੋਰ ਲੈਣਾ ਪੈ ਜੂ ਹੋਰ ਤਾਂ ਕੁਝ ਨਹੀਂ ਪਰ ਸਾਰੀਆਂ ਸਹੂਲਤਾਂ ਉਹੀ ਨੇ ਇੱਕੋ ਹੀ ਨੇ ਪੂਰਨ ਬ੍ਰਹਮ ਹੈਗਾ ਮੁਕਤੀ ਵਾਲਾ ਪੂਰਨ ਬ੍ਰਹਮ ਹੀ ਹੈ ਬ੍ਰਿਸਟਲ ਨਹੀਂ ਹੈਗਾ ਬਸ ਐਮਪੀ ਹੈਗਾ ਬ੍ਰਿਸਟਲ ਨਹੀਂ ਹੈ ਦਖਲ ਨਹੀਂ ਦੇ ਸਕਦਾ ਹਕੂਮਤ ਦੇ ਵਿੱਚ ਬੋਲ ਨਹੀਂ ਸਕਦਾ ਹੁਕਮ ਉਹਦਾ ਦਖਲ ਨਹੀਂ ਸੰਸਾਰ ਜਿਹਦਾ ਦਖਲ ਨਹੀਂ ਹੈ ਹੈ ਸੰਸਾਰ ਤੇ ਪਰੇ ਚੇਤਨਾ ਪਿਓ ਹਮਰੋ ਆਵਣ ਕਾ ਚੁਗੀ ਰਹੀ ਸੁਰਤੀ ਪ੍ਰਭ ਚਨ ਉਹ ਅਵਸਥਾ ਚ ਬੈਠਾ ਰਵ ਰਹਿਆ ਸਤ ਸੰਗ ਹਜੂਰੀ ਰਵ ਰਹਿਆ ਸਤ ਸੰਗ ਹਜੂਰੀ ਕਿਉਂਕਿ ਹਜੂਰੀ ਦੇ ਵਿੱਚ ਰਵਿਆ ਹੋਇਆ ਸਤ ਸੰਗ ਆਪਣੇ ਮੂਲ ਦੇ ਨਾਲ ਹਰ ਵਕਤ ਰਵ ਰਹਿਆ ਸਤ ਸੰਗ ਹਜੂਰੀ ਹਜੂਰੀ ਕੌਣ ਹੈ ਹਜੂਰੀ ਹੁਕਮ ਹੈ ਹੁਕਮ ਸਾਰੇ ਹੀ ਹੈ ਹਾਜ਼ਰ ਨਾਜ਼ਰ ਹੈ ਉਹਦੇ ਜਿਹੜਾ ਵਿਆਹ ਹੁਕਮ ਦੇ ਵਿੱਚ ਰਹਿੰਦਾ ਪਾਣੇ 'ਚ ਰਹਿੰਦਾ ਪਾਣੇ 'ਚ ਰਹਿਣਾ ਹੀ ਰੱਬ ਰਿਹਾ ਸਤਸੰਗ ਹਜ਼ੂਰੀ ਹੈ ਹਾਂਜੀ ਜਿਸ ਕਾ ਸਾਥ ਤਿਨੀ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਜਿਸ ਕਾ ਸਾਥ ਲਿਆ ਮਲਾਏ ਜਿੱਥੋਂ ਸੁਰਤ ਪੈਦਾ ਹੋਈ ਸੀ ਜਿੱਥੋਂ ਧਿਆਨ ਪੈਦਾ ਹੋਇਆ ਤਾਂ ਉਹਨੇ ਆਪਣੇ ਨਾਲੇ ਬੁਲਾ ਲਿਆ ਧਿਆਨ ਨੂੰ ਜੋੜ ਲਿਆ ਵੀ ਹੁਣ ਤੂੰ ਬਾਹਰ ਨਾ ਜਾਈ ਧਿਆਨ ਨੂੰ ਕਹਿਤਾ ਮਨ ਨੂੰ ਕਹਿਤਾ ਵੀ ਬਾਹਰ ਜਾਣ ਦੀ ਤੈਨੂੰ ਲੋੜ ਨਹੀਂ ਹੁਣ ਆਪਣਾ ਕੰਮ ਹੋ ਗਿਆ ਕਰੇ ਰਹਿ ਤੂੰ ਨਾਨਕ ਭਗਤੀ ਨਾਮ ਸਮਾਏ ਨਾਨਕ ਕਹਿੰਦਾ ਭਗਤੀ ਵਾਲ ਨਾਮ ਦੇ ਵਿੱਚ ਸਮਾਇਆ ਰਹਿ ਰਹਿੰਦਾ ਹੁਣ ਭਗਤੀ ਨਾਮ ਦੇ ਵਿੱਚ ਸਮਾਇਆ ਰਹਿੰਦਾ ਇਹ ਭਗਤੀ ਨਾਮ ਹੈ ਨਾਮ ਦੀ ਇਹ ਨਾਮ ਭਗਤੀ ਹੈ ਸਾਡੇ ਵਾਲੀ ਭਗਤੀ ਹੈ ਨਾ ਨਾਮ ਭਗਤੀ ਨਾਲ ਗਿਆਨ ਭਗਤੀ ਹੈ ਨਾਮ ਭਗਤੀ ਗਿਆਨ ਭਗਤੀ ਹੈ